ਪੋਪੜੀ ਸੱਸਾ ਸੱਤ ਸੱਤ ਸੱਤ ਸੋ ਸੱਸਾ ਸੱਤ ਸੱਤ ਸੱਤ ਸੋ ਉਹ ਕੌਣ ਹੈ ਸੱਤ ਸੱਤ ਸੱਤ ਤਿੰਨਾ ਹੀ ਲੋਕਾਂ ਚ ਸੱਤ ਸੰਸਾਰ ਚ ਸੌ ਸੱਤ ਪੁਰਖ ਤੇ ਭਿੰਨ ਨਾ ਕੋ ਸੱਤ ਪੁਰਖ ਤੇ ਭਿੰਨ ਸੱਤ ਪੁਰਖ ਤੇ ਕੋਈ ਵੀ ਵਖਰਾ ਨਹੀਂ ਹੈ ਇਹ ਸੱਤ ਸਰੂਪ ਹੈ ਚਾਹੇ ਤ੍ਰੇਤੇ ਚਾਹੇ ਚਾਹੇ ਕਾਜੂ ਚਾਹੇ ਚਾਹੇ ਦੁਆਪਰ ਚਾਹੇ ਪਰ ਇਹ ਹੁਣ ਆਪਣੇ ਸਰੂਪ ਨੂੰ ਭੁੱਲ ਗਿਆ ਭੁੱਲ ਗਿਆ ਨਾ ਪਰ ਮੈਂ ਭੁੱਲੀ ਵੇ ਜੈ ਚੰਗਾ ਤੇਰੀ ਨਗਰੀ ਸਾਰੀ ਨਗਰੀ ਭਰਮ ਭੁੱਲੀ ਗਈ ਮਾਇਆ ਭੁੱਲੀ ਨਾ ਮਾਲਣ ਭੁੱਲੀ ਜਗ ਭੁੱਲਣ ਕਬੀਰ ਕੀ ਕਹਿੰਦਾ ਕੁਲੀ ਮਾਲਣੀ ਆਏ हैं वो सदगुण जागता है पाती तोड़े ਪਾਤੀ ਪਾਤੀ पाती जियो जिस पान को ਤੋੜੇ ਸੋ ਪਾਨ ਨਰ ਜਿਓ ਦੇਖੋ ਪਤਾ ਤੋੜਦੀ ਹੈ ਪਤਾ ਜਿਉਂਦਾ ਜਿਹੜੇ ਪੱਥਰ ਤੇ ਚੜਾਉਣਾ ਪੱਥਰ ਜਿਉਂਦਾ ਹੈ ਨਹੀਂ ਯਾਨੀ ਜਿਉਂਦੀ ਚੀਜ਼ ਨੂੰ ਕੱਟ ਕੇ ਜਿਹੜੇ ਜਿਉਂਦੀ ਨਹੀਂ ਉਹਤੇ ਚੜਾਉਣਾ ਗੁਰਬਾਣੀ ਅਨੁਸਾਰ ਪਾਪ ਹੈ ਜਾਨ ਨਹੀਂ ਹੈ ਜੋ ਚੀਜ਼ ਖਾਂਦੀ ਪੀਂਦੀ ਨਹੀਂ ਉਥੇ ਜਾਨ ਨਹੀਂ ਹੈ ਇਹ ਗੁਰੂ ਗ੍ਰੰਥ ਤੇ ਵੀ ਲਾਗੂ ਹੁੰਦੀ ਹੈ ਲਾਗੂ ਹੁੰਦੀ ਹੈ ਇੱਥੋਂ ਅਸੀਂ ਬਚ ਨਹੀਂ ਸਕਦੇ ਇੱਥੇ ਕੋਈ ਰਿਆਇਤ ਨਹੀਂ ਹੈ ਸੱਚ ਵਿੱਚ ਕੋਈ ਰਿਆਇਤ ਨਹੀਂ ਸਾਰੇ ਤੋਂ ਲਾਗੂ ਹੋਊਗੀ ਉਹਨਾਂ ਨੇ ਤਾਂ ਹੀ ਪੋਥੀ ਲਿਖਿਆ ਸੀ ਉਹ ਵੀ ਲਿਖ ਸਕਦੇ ਸੀ ਅਸੀਂ ਲੈ ਕੇ ਫਸ ਗਏ ਗੁਰਬਾਣੀ ਦੀ ਸਮਝ ਨਹੀਂ ਸੀ ਗਾਣੋ ਕਹਿੰਦਾ ਮਾਲਣ ਭੁੱਲੀ ਜਗ ਭੁਲਾਣਾ ਮਾਲਣ ਕੀ ਭੁੱਲੀਏ ਸਾਰੇ ਜਗ ਭੁਲੇ ਪਰ ਹਮ ਭੁਲਾਣੇ ਨਾ ਹੈ ਇੱਕੋ ਹੀ ਆਪ ਬਚਿਆ ਭੁੱਲਣ ਤੋਂ ਬਾਹਰ ਉਦੋਂ ਤੱਕ ਕੋਈ ਦੂਜਾ ਆਦਮੀ ਕਬੀਰ ਨੂੰ ਨਹੀਂ ਮਿਲਿਆ ਹਮ ਭੁਲਾਣੇ ਨਾ ਹੈ ਇਹ ਤਾਂ ਭਗਤੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਜਿਹੜੇ ਲੋਕ ਇਹ ਸਾਬਤ ਕਰਨਾ ਚਾਹੁੰਦੇ ਨੇ ਵੀ ਗੁਰੂ ਨਾਨਕ ਕਬੀਰ ਦਾ ਗੁਰੂ ਹੈ ਤੇ ਫਿਰ ਇਹ ਪੰਕਤੀ ਕਿਵੇਂ ਆ ਗਈ ਵਿੱਚ ਸਾਨੂੰ ਬੁਲਾਣੇ ਨਾਲ ਕਿਵੇਂ ਆ ਗਈ ਗੁਰੂ ਨਾਨਕ ਦਾ ਨਾਮ ਲੈਂਦਾ ਵੀ ਉਹ ਬੁਲਾਣਾ ਨਹੀਂ ਹੈ ਝੂਠ ਹੱਦ ਤੋਂ ਜ਼ਿਆਦਾ ਬੋਲਿਆ ਵਿਦਵਾਨਾਂ ਨੇ ਜ਼ਿਆਦਾ ਤਾਂ ਮਿਸ਼ਨਰੀਆਂ ਨਹੀਂ ਬੋਲੇ ਝੂਠ ਦੇ ਸਾਰੇ ਸਾਰੇ ਧਰਮ ਗਰਕ ਜਾਂਦੇ ਹੁੰਦੇ ਨੇ ਗਰਕ ਸੱਚ ਧਰਮ ਨੂੰ ਝੂਠ ਧਰਮ ਬਣਾਉਣ ਦੇ ਵਿੱਚ ਜਿਹੜਾ ਲੋਕਾਂ ਨੇ ਯੋਗਦਾਨ ਪਾਇਆ ਉਹਨਾਂ ਨੇ ਆਪਣਾ ਹੀ ਮੂੰਹ ਕਾਲਾ ਕਰਾ ਲਿਆ ਸੱਚ ਤਾਂ ਤੁਹਾਨੂੰ ਸੱਚੇ ਰਹਿਣਾ ਗੁਰਬਾਣੀ ਦਾ ਨਹੀਂ ਰੜਾ ਪਾ ਸਕੇ ਹੋ ਸਾਖੀ ਬਣਾ ਲਿਆ ਨਾ ਬਾਤ ਤਾਂ ਹੀ ਲਿਖ ਦਿੱਤੀ ਉਹਨਾਂ ਗੁਰਬਾਣੀ ਤਾਂ ਉਹੀ ਗੱਲ ਹੈ ਗੁਰਬਾਣੀ ਜਿਵੇਂ ਗੁਰਬਾਣੀ ਦਾ ਕੱਖਰ ਬਦਲ ਕੇ ਦਿਖਾਉਣ ਇਹ ਇਸ ਗੱਲ ਨਾਲ ਗੁਰੂ ਨਾਨਕ ਵੱਡਾ ਹੋ ਜਾਂਦਾ ਝੂਠ ਨਾਲ ਕੋਈ ਚੀਜ਼ ਵੱਡੀ ਨਹੀਂ ਹੋਈ ਕਦੇ ਵੱਡਾ ਸੱਚ ਹੈ ਹੁਣ ਸੱਚ ਤੋਂ ਥੱਲੇ ਛੱਡ ਦਿੱਤਾ ਸਭ ਕੁਝ ਲੈ ਕੇ ਆਪਣੇ ਪਤਾ ਲੱਗਦਾ ਆਪ ਕੌਣ ਨੇ ਉਹ ਲੋਕ ਕੌਣ ਸੀ ਔਰ ਹੁਣ ਉਹਨਾਂ ਦਾ ਕਰੈਕਟਰ ਕਿੱਥੇ ਗਏ ਕੀ ਕਰੈਕਟਰ ਸੀ ਕੀ ਕਰਦੇ ਰਹੇ ਅੱਜ ਕੀ ਹੈ ਵਿੱਚੋਂ ਕੀ ਨਿਕਲਿਆ ਕੱਖੋਂ ਨਹੀਂ ਨਿਕਲਿਆ ਵਿੱਚ ਨਾਮ ਰੱਖ ਲਿਆ ਮਿਸ਼ਨਰੀ ਬਿਜ਼ਨਸ ਵਾਲੇ ਸੀਗੇ ਬਿਜ਼ਨਸ ਕਰਦੇ ਰਹੇ ਦੋ ਕਰੋੜ ਦਾ ਲਿਟਰੇਚਰ ਕਹਿੰਦੇ ਸਾਡੇ ਦਾ ਕੀ ਹੋਊ ਜੇ ਅਸੀਂ ਗੱਲ ਮੰਨ ਲਈ ਆਪਾਂ ਨੂੰ ਕਹਿੰਦੇ ਨੇ ਵੀ ਜੇ ਅਸੀਂ ਇਹ ਗੱਲ ਮੰਨ ਲਈਏ ਮੇਰੇ ਕੋਲ ਪਾਣੀ ਨੂੰ ਸਾਡਾ 2 ਕਰੋੜ ਦਾ ਲਿਟਰੇਚਰ ਛਪਿਆ ਹੈ ਸਾਡਾ ਤਾਂ ਬੇਕਾਰ ਹੋ ਜੂ ਤੇ ਤੁਹਾਨੂੰ 2 ਕਰੋੜ ਕਰੋੜ ਰੁਪਏ ਦੀ ਚਿੰਤਾ ਹੈ ਗੁਰੂ ਦੀ ਤਾਂ ਕੋਈ ਚਿੰਤਾ ਨਹੀਂ ਬਿਜ਼ਨਸਮੈਨ ਖਤਮ ਹੋ ਝੂਠ ਦੀ ਉਮਰ ਬਹੁਤ ਥੋੜੀ ਹੁੰਦੀ ਹੈ ਸਿੱਖ ਕਾਹਦਾ ਇਹਨਾਂ ਝੂਠ ਨਾਲ ਜੁੜ ਗਿਆ ਸਿੱਖ ਕਾਹਦਾ ਰਹਿ ਗਿਆ ਇਹਨਾਂ ਝੂਠ ਨਾਲ ਜੁੜ ਗਿਆ ਭਗਵੰਤ ਕੌਣ ਹੈ ਸ਼ਾਹ ਕੌਣ ਹੈ ਜਿਹਨਾਂ ਕੋਲ ਸੱਚ ਪੂੰਜੀ ਰਾਸ ਹੈ ਸੱਚ ਸੰਪੈ ਹਰੀ ਆਸ ਸੱਚ ਸੰਪਤੀ ਹੈ ਜਿਨ੍ਹਾਂ ਨੇ ਸੱਚ ਇਕੱਠਾ ਕੀਤਾ ਸੱਚ ਬੋਲਿਆ ਸੱਚ ਸਮਝਿਆ ਸੱਚ ਸਮਝਿਆ ਔਰ ਸੱਚ ਸਮਝਾਇਆ ਸੱਚ ਹੈ ਗੁਰਬਾਣੀ ਚ ਹੋਰ ਕਿਤੇ ਹੈ ਨਹੀਂ ਉਹਨਾਂ ਦਾ ਨੜੇ ਝੂਠ ਵੇਚਿਆ ਝੂਠ ਲਿਖਿਆ ਝੂਠ ਪੜਿਆ ਝੂਠ ਸਮਝਿਆ ਝੂਠ ਸਮਝਾਇਆ ਮੂੰਹ ਕਾਲਾ ਹੋਇਆ ਤੇ ਹੋਰ ਕੀ ਹੋਊਗਾ ਕੀ ਹੋਊਗਾ ਮੂੰਹ ਕਾਲੇ ਤੋਂ ਸਵਾ ਕੀ ਹੋਊਗਾ ਕੁਝ ਨਹੀਂ ਹੋਣਾ ਤਰੋਗੀ ਕੀਤਾ ਉਹਨਾਂ ਲੋਕਾਂ ਨੇ ਜਿਹੜੇ ਹੁਣ ਵੀ ਕਰ ਰਹੇ ਨੇ ਤਰੋਹ ਕਰ ਰਹੇ ਨੇ ਉਹ ਕਹਿੰਦੇ ਨੇ ਅਸੀਂ ਸਿੱਖੋ ਕਰ ਰਹੇ ਨੇ ਤਰੋਹ ਐ ਜਿਹੜਾ ਸਿੱਖ ਸੀਗੇ ਸ੍ਰੀ ਚੰਨ ਵਰਗੇ ਅੱਗੇ ਵੀ ਮਿਹਰਬਾਨ ਵੀ ਸੀਗਾ ਕੌਣ ਸੀ ਰੁਕਾ ਘਰ ਸੀ ਆਪਣੀ ਮੱਤ ਚਲਾਉਂਦੇ ਨੇ ਆਪਣੀ ਗੁਰੂ ਦੀ ਮੱਤ ਛੱਡ ਕੇ ਆਪਣੀ ਚਲਾ ਲਈ ਸਤ ਸਤ ਸਤ ਸੋਹੂ ਸਤ ਪੁਰਖ ਤੇ ਭਿੰਨ ਨਾ ਹੋਊ ਸਤਪੁਰਖ ਤੇ ਭਿੰਨ ਨਾ ਕੋ ਸਤਪੁਰਖ ਤੇ ਕੋਈ ਵੀ ਭਿੰਨ ਨਹੀਂ ਸਤਪੁਰਖ ਕੋਣ ਸਤਪੁਰਖ ਜਿਹਨੇ ਜਾਣਿਆ ਸਤਗੁਰ ਤਿਸਕਾ ਨਾਮ ਸਤਪੁਰਖ ਕੋਣ ਸਤਪੁਰਖ ਹੁਕਮ ਹੈ ਸਤ ਜੋਤ ਹੈ ਪੁਰਖ ਹੁਕਮ ਕਿਉਂਕਿ ਪੂਰਾ ਕਰਨਾ ਪੁਰਖ ਹੁੰਦਾ ਸਰਗੁਣ ਸਰਗੁਣ ਹੁੰਦਾ ਗੁਰੂ ਪੂਰਨ ਪੁਰਖ ਵੀ ਕਹਿੰਦੇ ਨੇ ਪੁਰਖ ਦੇ ਨਾਲ ਪੂਰਨ ਲੱਗਿਆ ਪੂਰਨ ਪੁਰਖ ਅਚੂਤ ਬਨਾਸੀ ਜਸ ਬੇਦ ਪ੍ਰਾਣੀ ਦਾ ਪੂਰਨ ਪੁਰਖ ਹੁਕਮ ਹੈ ਪੂਰਾ ਕਰਨ ਵਾਲਾ ਸਭ ਨੂੰ ਮੰਜ਼ਲ ਤੱਕ ਪਹੁੰਚਾਉਣ ਵਾਲਾ ਕੋਈ ਗਿਆਨ ਦੀ ਕਮੀ ਨਹੀਂ ਛੱਡਣ ਵਾਲਾ ਕੋਈ ਕਮੀ ਨਹੀਂ ਹੈ ਪੂਰਾ ਸੋਉ ਸ਼ਰਨ ਪਰੈ ਜਿਹ ਪਾਇੰ ਸੋਉ ਸ਼ਰਨ ਪਰੈ ਸਾਨੂੰ ਪੈਂਦਾ ਜਿਹ ਪਾਇੰ ਜਿਹ ਪਾਇੰ ਜਿਹਨੂੰ ਪੂਰਾ ਗਿਆਨ ਦੇ ਦੇਵੇ ਉਹ ਜਿੱਤੇ ਗਿਆਨ ਸਮਝ ਆ ਜਵੇ ਇਹਦਾ ਕੋਈ ਆਇਆ ਜੋੜ ਮੇਲ ਬਣ ਜਵੇ ਉਹ ਪਾ ਵੀ ਸਕਦਾ ਹੈ ਸਮਰੱਥ ਹੈ ਨਾ ਉਹ ਇਹ ਘਟਣਾ ਵੀ ਵਰਤ ਹੁੰਦਾ ਹੈ ਐਸੀ ਘਟਨਾ ਵਰਤਾ ਦਿੰਦਾ ਜੇ ਉਹਦੀ ਮਰਜ਼ੀ ਹੋਵੇ ਉਹ ਬਹੁਤ ਛੇਤੀ ਮੰਨ ਲੈਂਦਾ ਨਾ ਮੰਨਣ ਵਾਲਾ ਵੀ ਮੰਨ ਲੈਂਦਾ ਘਟਨਾ ਇਹ ਸੀ ਖੇੜੇ ਦੀ ਵਰਤਾ ਦਿੰਦਾ ਉਹ ਜੋ ਮਰਜ਼ੀ ਕਰ ਸਕਦਾ ਪਰ ਉਦਾਂ ਅਸੀਂ ਆਪਣੇ ਕਾਜ ਨੂੰ ਆਪੇ ਸਵਾਰਨਾ ਸਵਾਰਨਾ ਤਾਂ ਉਦੋਂ ਵੀ ਆਪੇ ਪਊਗਾ ਉਹ ਮੋੜ ਕੇ ਦੂਏ ਪਾਸੇ ਨੂੰ ਕਰ ਦਿੰਦਾ ਕਾਜ ਉੱਥੇ ਵੀ ਆਪੇ ਸਵਾਲਣਾ ਪੈਂਦਾ ਹਾਂ ਸਿਮਰ ਸਿਮਰ ਗੁਣ ਗਾਏ ਸੁਣਾਏ ਸਿਮਰ ਸਿਮਰ ਗੁਣ ਗਾਏ ਸੁਣਾਏ ਜਿਹੜੇ ਉਹਨੂੰ ਸਿਮਰਦੇ ਰਹਿੰਦੇ ਨੇ ਸਿਮਰਨ ਕਰਦੇ ਰਹਿੰਦੇ ਨੇ ਸੱਚ ਨੂੰ ਸਿਮਰਦੇ ਰਹਿੰਦੇ ਨੇ ਸੱਚ ਨੂੰ ਸਮਝਦੇ ਰਹਿੰਦੇ ਨੇ ਅਸਲ ਤੇ ਸਿਮਰਨਾ ਹੁੰਦਾ ਇੱਛਾ ਰੱਖਣੀ ਸਿਮਰਨ ਦੀ ਵੀ ਭੁੱਖ ਹੁੰਦੀ ਹੈ ਭੁੱਖ ਦੇ ਬਿਨਾਂ ਸਮਰੇ ਨਹੀਂ ਜਾਂਦਾ ਜੇ ਕੋ ਪਿਆਸਾ ਦਾ ਧਿਆਨ ਕਰਦੇ ਹੋ ਪਾਣੀ ਭੁੱਖਾ ਹੋ ਤੇ ਧਿਆਨ ਕਰਦੇ ਰਹੂਗਾ ਰੋਟੀ ਖਾਣ ਖਾਣ ਵਾਲੀ ਚੀਜ਼ ਸੀ ਖਾਣ ਨੂੰ ਮਿਲੇ ਭੁੱਖ ਲੱਗਦੀ ਇਵੇਂ ਸਿਮਰਨ ਦੀ ਵੀ ਇੱਛਾ ਸਿਮਰ ਸਮਰ ਗੁਣ ਗਾਏ ਸੁਣਾਏ ਸਿਮਰ ਸਿਮਰ ਕੇ ਸਮਝ ਸਮਝ ਕੇ ਉਹਨੇ ਗੁਣ ਗੁਣਾਂ ਨੂੰ ਉਹਦੇ ਨੂੰ ਗਾਇਆ ਔਰ ਸੁਣਾਇਆ ਹੈ ਗੁਰਬਾਣੀ ਨੇ ਗੁਣ ਗਾ ਕੇ ਸੁਣਾਏ ਨੇ ਜਿਹੜਾ ਭਗਵੰਤਾ ਜੀ ਤੋਂ ਸੱਚ ਪੁੰਜੀ ਰਾਸ ਹੁੰਦੀ ਹੈ ਸਿਮਰਦਾ ਸਮਝਦਾ ਹੈ ਉਹਦੇ ਆ ਕੁਦਰਤ ਨੂੰ ਸਮਝਦਾ ਹੈ ਉਹਦੇ ਹੁਕਮ ਨੂੰ ਸਮਝਦਾ ਬੁੱਝਦਾ ਹੈ ਔਰ ਹੁਕਮ ਦੀ ਉਹ ਵਿਆਖਿਆ ਕਰਦਾ ਹੈ ਹੁਕਮ ਚੋਂ ਉਹਦੇ ਗੁਣ ਗਾਇਨ ਕਰਦਾ ਲੋਕਾਂ ਨੂੰ ਸੁਣਾਉਂਦਾ ਹੈ ਸੰਸਾਰ ਭਰਮ ਨਹੀਂ ਕਛ ਵਿਆਪਤ ਉਹਨੂੰ ਨਾ ਕੋਈ ਸ਼ੰਕਾ ਰਹਿੰਦੀ ਉਹਦੇ ਅੰਦਰ ਸੰਸਾਰ ਰਹਿੰਦਾ ਨਾ ਉਹਦੇ ਅੰਦਰ ਭਰਮ ਰਹਿੰਦਾ ਪਰਮਾ ਸੰਸਾਰ ਦੇ ਅੰਦਰ ਵੱਧਾ ਹੈ ਹੀ ਨਹੀਂ ਪਰਮਾ ਸੰਸਾਰ ਵਿਦਵਾਨਾਂ ਨੇ ਜਿੱਥੇ ਜਾਇਆ ਹੋਇਆ ਸਾਰਾ ਇਹਨਾਂ ਕੋਲ ਹੁੰਦਾ ਜਿਹੜਾ ਵਿਦਵਾਨ ਹੈ ਸੰਸਾਰ ਭਰਮ ਉਹ ਸਾਰਾ ਉਹਨਾਂ ਕੋਲ ਹੁੰਦਾ ਇਹ ਆ ਫਿਰ ਪੁਜਾਰੀ ਵਰਗ ਕੋਲ ਹੁੰਦਾ ਪਿਆਰ ਵਾਲਾ ਪੁਜਾਰੀ ਸੰਤ ਵਿੱਚ ਹੀ ਆ ਗਏ ਪੂਜਾ ਦਾ ਤਾਂ ਖਾਣੇ ਵਾਲੇ ਪੁਜਾਰੀ ਹੋਣੇ ਸਾਰੇ ਚਾਹੇ ਸੰਤ ਨੇ ਚਾਹੇ ਕੋਈ ਇਹ ਪੁਜਾਰੀ ਨੇ ਚੜਾਵੇ ਦਾ ਤਾਂ ਜਿਹੜਾ ਵੀ ਖਾਂਦਾ ਉਹ ਸਾਰੇ ਪੁਜਾਰੀ ਨੇ ਉਹ ਚਾਹੇ ਐਸਜੀਪੀਸੀ ਦੇ ਮੈਂਬਰ ਹੋਣ ਚਾਹੇ ਪ੍ਰਧਾਨ ਵੀ ਹੋਵੇ ਪੁਜਾਰੀਆਂ ਜੇ ਆ ਗਏ ਸਾਰੇ ਤਾਂ ਪੂਜਾ ਦਾ ਜੋ ਖਾਂਦੇ ਨੇ ਸੰਸੈ ਭਰਮ ਨਹੀਂ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਉਹਦਾ ਹੀ ਪ੍ਰਤਾਪ ਜਿਹੜਾ ਪ੍ਰਗਟ ਉਹਨੂੰ ਜਾਪਦਾ ਹਰ ਜਗ੍ਹਾ ਆਪਣਾ ਪ੍ਰਤਾਪ ਨਹੀਂ ਤਾਹੂ ਦਾ ਮਤਲਬ ਇੱਥੇ ਨਹੀਂ ਜਿਹੜਾ ਗੁਣ ਗਾ ਕੇ ਸੁਣਦਾ ਉਹ ਨਾ ਨਾ ਸਾਰੇ ਪਾਸੇ ਉਹ ਜਿਹੜਾ ਗੁਰਮੁਖ ਹੈ ਉਹਨੂੰ ਪਰਮੇਸ਼ਰ ਦਾ ਪ੍ਰਤਾਪ ਹੀ ਸਾਰੇ ਪਾਸੇ ਪ੍ਰਗਟ ਰੂਪ ਚ ਲੱਗਦਾ ਹੈ ਪ੍ਰਗਟ ਪ੍ਰਤਾਪ ਦੀ ਹੁਕਮ ਹੈ ਹੁਕਮ ਉਹਦਾ ਪ੍ਰਤਾਪ ਹੈ ਹੁਕਮ ਹਰ ਜਗ੍ਹਾ ਹੁਕਮ ਨੂੰ ਸਰਵ ਵਿਆਪੀ ਜਾਪਦਾ ਹੈ ਸਰਵ ਵਿਆਪੀ ਹੁਕਮ ਹੈ ਜਿਹੜਾ ਪਰਮੇਸ਼ਰ ਦਾ ਪ੍ਰਤਾਪ ਹੈ ਪ੍ਰਤਾਪ ਦੇ ਵਿੱਚ ਕਿਰਪਾ ਵੀ ਹੁੰਦੀ ਹੈ ਉਹ ਜਿਹੜਾ ਪ੍ਰਤਾਪ ਹੈ ਉਹਦੀ ਕਿਰਪਾ ਹੁੰਦਾ ਤਾਪ ਹੈ ਵੈਸੇ ਤਾਪ ਦਾ ਅਰਥ ਗਰਮੀ ਹੁੰਦੀ ਹੈ ਤਾਪ ਦਾ ਅਰਥ ਗਰਮੀ ਹੈ ਪਰ ਉਹ ਗਰਮੀ ਵੀ ਭਲਾ ਕਰਨ ਵਾਲੀ ਭਲਾ ਕਰਨ ਵਾਲੀ ਸੰਤਾਂ ਦਾ ਭਲਾ ਕਰਨ ਵਾਲੀ ਦੁਸ਼ਟਾਂ ਦਾ ਗਰੀਬ ਨਵਾਜਾ ਪ੍ਰਤਾਪ ਦਾ ਮਤਲਬ ਇਹ ਹੰਕਾਰੀਆਂ ਵਾਸਤੇ ਹੋਰ ਕਿਸਮ ਦਾ ਪ੍ਰਤਾਪ ਗਰਮ ਜਿਵੇਂ ਸਰਕਾਰ ਦਾ ਪ੍ਰਤਾਪ ਹੈ ਜਿਹੜੇ ਸਰਕਾਰ ਦੇ ਅਨਸਾਰੀ ਨੇ ਉਹਨਾਂ ਵਾਸਤੇ ਉਹ ਪਾਲਣਾ ਕਰਨ ਵਾਲਾ ਜਿਹੜੇ ਦੂਏ ਡਾਕੂ ਨੇ ਜਾਂ ਚੋਰ ਨੇ ਬਦਮਾਸ਼ ਨੇ ਉਹਨਾਂ ਵਾਸਤੇ ਡੰਡਾ ਬਣ ਕੇ ਹੁੰਦਾ ਐ ਜਾਈ ਪਰਮੇਸ਼ਰ ਦਾ ਸੋ ਸਾਧੂ ਇਹ ਪਹੁੰਚਣ ਹਾਰਾ ਉਹੀ ਸਾਧੂ ਹੈ ਜਿਹਨੂੰ ਚਾਰੇ ਪਾਸੇ ਉਹਦਾ ਪ੍ਰਤਾਪ ਜਾਪਦਾ ਹੈ ਉਹ ਸਾਧੂ ਉਹ ਹੀ ਸਮਝੋ ਪਹੁੰਚ ਸਕੂਗਾ ਆਪਣੀ ਮੰਜ਼ਿਲ ਤੇ ਸ੍ਰੀ ਛੱਡਣ ਤੋਂ ਬਾਅਦ ਉਹ ਸਮਝੋ ਸੱਚਖੰਡ ਦੇ ਵਿੱਚ ਨਿਵਾਸ ਰੱਖੂਗਾ ਹੈ ਤਾਂ ਹੁਣ ਵੀ ਜਿਹੜੇ ਸੰਸਾਰੀ ਲੋਕ ਸ਼ਾਇਦ ਉਹਨੂੰ ਨਾ ਮੰਨ ਰਹੇ ਹੋਣ ਉਹਨੂੰ ਕਹਿੰਦਾ ਤੁਸੀਂ ਪਹੁੰਚਣ ਆਰਾ ਮੰਨ ਲਿਓ ਭਾਈ ਜੇ ਤੁਹਾਨੂੰ ਕੋਈ ਸ਼ੰਕਾ ਵੀ ਹਾਲੇ ਸਰੀਰ ਹੈ ਉਹ ਪਹੁੰਚਣ ਹਾਰਾ ਹੀ ਹੈ ਨਾਨਕ ਕਹੇ ਸਤ ਬੁਲੇ ਹਾਰਾ ਨਾਨਕ ਕਹਿੰਦਾ ਮੈਂ ਵੀ ਐਸੇ ਸੰਤ ਦੇ ਸਤ ਬੁਲੇ ਹਾਰੀ ਐਸੇ ਗੁਰਮੁਖ ਦੇ ਸਤ ਬੁਲੇ ਹਾਰੀ ਪਰਮੇਸ਼ਰ ਦੇ ਬਲਿਹਾਰੀ ਨਹੀਂ ਕਿਹਾ ਪਰਮੇਸ਼ਰ ਦੇ ਕੀ ਬਲਿਹਾਰੀ ਬਲਿਆਰੀ ਉਹਦੇ ਹੁੰਦਾ ਜਿਹੜਾ ਕੰਮ ਜੋ ਫੇਲ ਹੁੰਦਾ ਹੁੰਦਾ ਪਾਸ ਹੋ ਗਿਆ ਬਹੁਤ ਵਾਰ ਫੇਲ ਹੋਇਆ ਸਾਰੀ ਦੁਨੀਆ ਫੇਲ ਹੁੰਦੀ ਸੀ ਪਰ ਉਹ ਕੱਲਾ ਹੀ ਪਾਸ ਹੋਵੇ ਪਾਸ ਵੀ 100% ਤੇ ਹੋਇਆ ਇੱਥੇ ਵੀ ਸਿਆਪਾ ਨਾ ਇਹ ਤਾਂ 100% ਹੀ ਆਉਂਦੇ ਨੇ ਇਹ ਆਵਰ ਫੇਲ ਹੈ ਫੇਲ ਦੇ ਨੰਬਰ ਆ ਗਈ ਤਾਂ ਫੇਲ ਦੇ ਨੰਬਰ ਕਿ ਨਹੀਂ ਰਹਿੰਦੇ ਫੇਲ ਦੇ ਨੰਬਰ ਕਿ ਨਹੀਂ ਨੰਬਰ ਪਾਸ ਦੇ ਕਰਦੇ ਹੁੰਦੇ ਨੇ ਜਿਹੜਾ ਪਾਸ ਹੋਦੇ ਨੰਬਰ ਕਰਦੇ ਨੇ ਫੇਲ ਤਾਂ ਕਾਹਦੇ ਕਰਦੇ ਨੇ ਫੇਲ ਤਾਂ ਫੇਲ ਹੈ ਅਗਲੇ ਜਨਮ ਜੇ ਪਾਸ ਹੋਊਗਾ ਪਾਸ ਦੇ ਨੰਬਰ ਗਿਣਦੇ ਪਾਸ 1% ਵੀ ਘੱਟ ਵਾਲਾ ਨਹੀਂ ਹੁੰਦਾ ਪਾਸ ਹੋ ਗਿਆ 60% ਲਵੇ 33% ਵਾਲਾ ਪਾਸ ਨਹੀਂ ਹੈ